ਕਿੱਦਾ ਕੰਤਰ ਗਾਵਲਾ ਵੱਡਾ ਬੇਬਹਤਾਜ ਅੱਲਾ ਸੇਤੀ ਰਤਿਆ ਇਹੋ ਸਚਾਵਾ ਸਾਜ ਸਚਾਵਾ ਸਾਜ ਹਾਂ ਸਚਾਵਾ ਸਾਜ ਕੰਤਰ ਗਾਵਲਾ ਫਰੀਦਾ ਕੰਤਰ ਗਾਵਲਾ ਵੱਡਾ ਬੇਬਹਤਾਜ ਕੰਤਰ ਗਾਵਲਾ ਕਬੀਰ ਕਹਿੰਦਾ ਜਿਹੜਾ ਕੰਤ ਹੈ ਨਾ ਜਿਹੜਾ ਪੂਰਨ ਬ੍ਰਹਮ ਇਹ ਰੰਗਾਵਲਾ ਇਹ ਰੰਗ ਇੱਕ ਤਾਂ ਹੁੰਦਾ ਹੈ ਰੰਗਦਾਰ ਇੱਕ ਰੰਗਾਵਲਾ ਇਹ ਰੰਗ ਦਾ ਆਪ ਇਹ ਰੰਗ ਰੇਜ ਹੈ ਲਲਾਰੀ ਹੈ ਰੰਗਾਵਲਾ ਰੰਗ ਜਾਣ ਵਾਲਾ ਰੰਗਰੇਜ ਰੰਗਣ ਵਾਲਾ ਰੰਗਰੇਜ ਕਹਿੰਦੇ ਨੇ ਉਰਦੂ ਦਾ ਲਫ਼ਜ਼ ਰੰਗਰੇਜ ਹਾਂ ਰੰਗਣ ਵਾਲਾ ਜੇ ਰੰਗੇ ਸਾਹਿਬ ਸਾਹਿਬ ਰੰਗਣ ਵਾਲਾ ਰੰਗਾਵ ਲਾਇਓ ਰੰਗਰੇਜ ਹਾਂ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਕਿ ਸਾਹਿਬ ਆਪ ਰੰਗ ਦਵੇ ਐਕਸਪਰਟ ਹੈ ਉਹ ਦੂਆ ਦਾ ਡੱਬ ਪਾ ਦੂਗਾ ਕੰਤ ਰੰਗਾਵਲਾ ਵੱਡਾ ਕਿਤੇ ਕਾਲਾ ਕਿਤੇ ਚਿੱਟਾ ਕਿਤੇ ਕੁਛ ਕਿਤੇ ਹੋਰ ਤਰ੍ਹਾਂ ਦਾ ਕਰ ਦੂਗਾ ਹਾਂ ਕੰਤ ਰੰਗਾਵਲਾ ਵੱਡਾ ਬੇਮਹਤਾਜ ਵੱਡਾ ਬੇਮਹਤਾਜ ਅੱਲਾ ਸੇਤੀ ਰਤਿਆਂ ਇਹੋ ਸਚਾਵਾ ਵੱਡਾ ਉਹ ਐ ਨਹੀਂ ਕਹਿੰਦਾ ਉਹਨੇ ਕੋਲ ਲੈਣਾ ਹੈ ਪੈਸੇ ਲੈਣੇ ਨੇ ਵੀ ਉਹਦੀ ਦੁਕਾਨ ਖੋਲੀ ਯਾਰ ਰੱਖਣ ਤੇ ਉਹ ਤਾਂ ਫ੍ਰੀ ਸੇਵਾ ਕਰਦਾ ਰੱਖਣ ਦੀ ਉਹਨੂੰ ਕੋਈ ਨਹੀਂ ਆ ਤੁਸੀਂ ਰੋਣਾ ਰਗਾਓ ਨਹੀਂ ਰੋਣਾ ਨਾ ਰਗਾਓ ਆਪਣੀ ਲੋੜ ਨੂੰ ਰਗਾਉਣਾ ਜਿਹਨੇ ਬੇਮੋਹਤਾਜ ਅੱਲਾ ਸੇਤੀ ਰਤਿਆਂ ਇਹ ਸਚਾਵਾ ਸਾਜ ਅੱਲਾ ਸੇਤੀ ਰਤਿਆਂ ਜੇ ਅੱਲਾ ਦੇ ਰੰਗ ਅੱਲਾ ਦੇ ਨਾਲ ਜੁੜ ਕੇ ਜਿਹੜਾ ਰੰਗ ਆਪਣੇ ਆਪ ਨੂੰ ਰੰਗ ਚਾੜਦਾ ਹੈ ਅੱਲਾ ਹੀ ਆ ਹੋਸ ਰੰਗਣ ਵਾਲਾ ਅੱਲਾ ਸੇਤੀ ਅੱਲਾ ਅੱਲਾ ਦੁਆਰਾ ਜਿਹੜਾ ਰੰਗਿਆ ਗਿਆ ਇਹੋ ਸੁਚਾਵਾ ਸਵਾਲ ਅੱਲਾ ਸੇਤੀ ਹੁੰਦਾ ਅੱਲਾ ਦੁਆਰਾ ਜਿਹੜਾ ਰੰਗਿਆ ਗਿਆ ਜਿਹਨੂੰ ਅੱਲਾ ਨੇ ਆਪ ਰੰਗ ਚਾੜਿਆ ਅੱਲਾ ਸੇਤੀ ਰਤਿਆ ਇਹੋ ਸੁਚਾਵਾ ਸਾਜ ਉਹ ਸੁਚਾਵਾ ਸਾਜ ਅੱਲਾ ਉਹਦਾ ਸਾਜ ਸੱਚਾ ਵਧੀਆ ਹੋਣੀ ਜਿਹਨੂੰ ਅੱਲਾ ਨੇ ਰੰਗ ਦਿੱਤਾ ਆਪ ਰੰਗਣ ਵਾਲਾ ਜੇ ਰੰਗੇ ਸਾਹਿਬ ਜਿਹਨੂੰ ਅੱਲਾ ਰੰਗ ਦੇਵੇ ਉਸ ਉਦੋਂ ਫਿਰ ਵਧੀਆ ਰੰਗ ਦੇ ਉਹ ਸਚਾਵਾ ਉਹ ਸੱਚਾ ਸਾਜ ਹੈ ਉਹ ਉਹ ਸੱਚ ਨਾਲ ਰੰਗ ਦਾ ਚੜਿਆ ਉਹਨੂੰ ਅਸਲੀ ਸੱਚ ਦਾ ਰੰਗ ਚੜਦਾ ਉਹ ਸਚਾਵਾ ਸਾਜ ਹੈ ਉਹ ਉਹ ਅਸਲ ਸੱਚ ਦਾ ਰੰਗ ਹੈ ਉਹਦੇ ਕੋਲ ਹਾਂ